ਮਾੜੀਆਂ ਚੰਗਾ ਚੰਗੀਆਂ ਸ਼ੈਵਾਂ ਬੰਦੇ ਦੇ ਨਾਲ ਹੁੰਦੀਆਂ ਨੇ ਤੇ ਨਸਮਾਂ ਮਾੜੀਆਂ ਚੰਗੀਆਂ ਵੀ ਹੋ ਸਕਦੀਆਂ ਇਹ ਤੋਂ ਮੁਰਾਦ ਕੋਈ ਮਾੜੀ ਨਸਮ ਤੋਂ ਮੁਰਾਦ ਮਾੜੀ ਨਹੀਂ ਬਲਕਿ ਸ਼ਿੱਦਤ ਦਾ ਘਾਟਾ ਵਾਧਾ ਸ਼ੈ ਨੂੰ ਮਾੜਾ ਜਾਂ ਚੰਗਾ ਕਰਦਾ ਹੈ ਮੈਂ ਆਪਣੀਆਂ ਕੋਈ ਸ਼ੈਵਾਂ ਕੋਈ ਸ਼ੈ ਲੁਕੋ ਕੇ ਨਹੀਂ ਰੱਖਣੀ ਜੋ ਕੁਝ ਮੈਂ ਤਜਰਬੇ ਕਰਦਾ ਰਿਹਾ ਕਪਤਾ ਵਿੱਚ ਉਹਨਾਂ ਚ ਪੁਰਾਣੇ ਹਿੱਸੇ ਵੀ ਪੇਸ਼ ਕਰਨਾ ਜ਼ਹਿਰ ਹਵਾ ਦਾ ਸਫ਼ਰ ਸਾਰਾ ਅਤੇ ਸ਼ੀਸ਼ੇ ਹੱਥ ਨਾਲ ਛਾੜੇ ਜ਼ਹਿਰ ਹਵਾ ਦਾ ਸਫ਼ਰ ਸਾਰਾ ਅਤੇ ਸ਼ੀਸ਼ੇ ਹੱਥ ਨਾਲ ਛਾੜੇ ਸਰਦ ਜੁੱਸੇ ਨੂੰ ਤੱਤਾ ਕੀਤਾ ਛਾੜ ਅੱਗਾਂ ਤੇ ਕਾੜੇ ਦੂਜੀ ਨਸ